ਮਨਸਾ ਪੂਰਨ ਸ਼ਰਨਾ ਜੋਗ ਜੋ ਕਰ ਪਾਇਆ ਕੋਈ ਬੋਲ ਕਹਿੰਦੇ ਨਾਨਕ ਕੇ ਮੰਨਦਾ ਇਹਨਾਂ ਹੈ ਜੇ ਭਲਾ ਉਹ ਸੁਣ ਕੇ ਚੁੱਪ ਕਰ ਜਵੇ ਉਹ ਕਹਿੰਦੇ ਮਨਸਾ ਪੂਰਨ ਕਹਿੰਦੇ ਨੇ ਤੈਨੂੰ ਮੇਰੀ ਇੱਛਾ ਪੂਰੀ ਕਰੋ ਜੇ ਚੁੱਪੇ ਨਾ ਗੋਲ ਮੋਲੀ ਗੋਲ ਗੁੰਡੀ ਨਾ ਮਾਰ ਲਵੇ ਸੁਣ ਕੇ ਬਾਦਲ ਮੋਨਾ ਵਹਾਂ ਕਰੇ ਨਾ ਨਾ ਕਰੇ ਚੁੱਪੇ ਕਰ ਜਵੇ ਜਿੰਨਾ ਜਨ ਬੋਲਦਾ ਨਹੀਂ ਛੱਡਦਾ ਨਹੀਂ ਖੜਦਾ ਇਹ ਵੀ ਤਾਂ ਹੀ ਆਨੋ ਬਰਾਵੇ ਉਹਨੂੰ ਜਾਂ ਤਾਂ ਹਾਂ ਕਰੇ ਨਾ ਕਰੇ ਮਨਸਾ ਪੂਰਨ ਸਰਨਾ ਜੋਗ ਸਰਨ ਦੇਣ ਦੇ ਯੋਗ ਹੈ ਤੂੰ ਮਨ ਦੀ ਇੱਛਾ ਪੂਰੀ ਕਰਨ ਦੇ ਯੋਗ ਹੈ ਹਾਂ ਕਰਿਆ ਨਾ ਕਰ ਬੋਲ ਵੀ ਕੁਝ ਮੇਰੀ ਤਾਂ ਇੱਛਾ ਹੈਗੀ ਹੈ ਦੇਣਾ ਨਾ ਦੇਣਾ ਪਹਿਲਾਂ ਕਹਿੰਦੇ ਨੇ ਤੂੰ ਸਾਰਿਆਂ ਨੂੰ ਜਾਲ ਪੁਰਖ ਬਖਸ਼ਾਂਦਾ ਹੈ ਇਹ ਜਿਹੜੇ ਨੌ ਰਖਾਲੇ ਕਿਰਪਾ ਨਿਧਾਨ ਹੈ ਹੁਣ ਆਦੇ ਨਾਨਕ ਕੇ ਮਨ ਹੈ ਨੌ ਕਰਪੂਰਾ ਉਹ ਤੋਂ ਬਗਾਲਤ ਕਰਕੇ ਲੈਂਦੀ ਹੈ ਫਸਾਇਆ ਪਹਿਲਾਂ ਤਾਂ ਬੜਾਈ ਕਰਤੀ ਪਰ ਬੜੀਆਂ ਬੜੀਆਂ ਨਾਲ ਵਾਲੀਆਂ ਉਹ ਕਹਿੰਦਾ ਮੇਰੀ ਆਹ ਮੇਰੀ ਵੀ ਪੂਰੀ ਕਰਦੇ ਦਰਖਾਸਤ ਦਿੱਤੀ ਆਪਣੀ ਵਿੱਚ ਵਿੱਚ ਆਪਣੀ ਦਰਖਾਸਤ ਫਸਾਤੀ ਉਹ ਪਿੱਛੋਂ ਪਤਾ ਲੱਗਿਆ ਵੀ ਉਹ ਇਹਦਾ ਠੱਗੀ ਮਾਰ ਗਿਆ ਬਈ ਹੁਣ ਦੱਸ ਕਿਵੇਂ ਗਾ ਆ ਤਾਂ ਮੈਂ ਕਹਾਂ ਵੀ ਮੈਂ ਰਿਆਲ ਦੁਲ ਪਛਾਣ ਨਹੀਂ ਹੈਗਾ ਭਾਈ ਲੈ ਜੋ ਚੱਕ ਕੇ ਆਪਣੀ ਦਰਖਾਸਤ ਇਹਦਾ ਮੈਨੂੰ ਝੂਠ ਬੋਲਦੇ ਹੋ ਤੁਸੀਂ ਮੇਰੇ ਨਾਲ ਕਾਹਦੇ ਲਾਤੇ ਇਹ ਜਿਹਾ ਲਫ਼ਜ਼ ਉਹ ਤਾਂ ਚੁੱਪ ਕਰਕੇ ਸੁਣੀ ਗਿਆ ਮਰਾਸੀ ਮਾਜਦ ਕੀਤੀ ਵੜਿਆ ਹੀ ਜਾਂਦਾ ਸੁਣ ਲਈ ਹੁਣ ਕੀ ਕਰੇ ਹਾਂ ਮਨਸਾ ਪੂਰਨ ਸਰਨਾ ਜੋਗ ਮਨਸਾ ਪੂਰਨ ਸਰਨਾ ਜੋਗ ਹੈ ਤੂੰ ਮਰਾਸੀ ਵਾਲੀ ਵਡਿਆਈ ਹੈ ਇਹ ਢਾਡੀ ਹੈ ਢਾਡੀ ਹੈ ਢਾਡੀ ਹੁਣ ਢਾਡੀ ਦਾ ਜਾਦ ਹੋਰ ਉਤਮ ਢਾਡੀ ਹੈ ਫਸਾ ਲਿਆ ਮਨਸਾ ਪੂਰਨ ਸਰਨਾ ਜੋਗ ਜੋ ਕਰ ਪਾਇਆ ਸੋਈ ਹੋਗਾ ਜੋ ਕਰ ਪਾਇਆ ਸੋਈ ਹੋਗਾ ਚਾਹੇ ਜਦ ਨੂੰ ਹੱਥ ਉਂਗਲ ਕਰਤੀ ਹੋਈ ਹੋ ਜਾਣਾ ਜਦੋਂ ਤਾਂ ਉਂਗਲ ਕਰਤੀ ਐਂ ਕਰ ਦੋ ਉਧਰ ਹੋ ਜਾਣਾ ਤੇਰੇ ਹੱਥ ਦੇ ਇਸ਼ਾਰੇ ਨਾਲ ਹੋ ਜਾਣਾ ਜੋ ਤਾ ਇਸ਼ਾਰਾ ਕਰਤਾ ਨਾ ਹੱਥ ਦਾ ਉਹੀ ਹੋ ਜਾਣਾ ਤੈਨੂੰ ਬੋਲਣ ਦੀ ਲੋੜ ਨਹੀਂ ਤਾਂ ਇਸ਼ਾਰਾ ਹੀ ਕਰਨਾ ਹੈ ਕਹਿੰਦਾ ਮੇਰੇ ਵੱਲ ਨੂੰ ਕਰਦਾ ਵੀ ਜਾਓ ਵੀ ਲੈ ਜਾਓ ਉਹਨੂੰ ਕਰ ਦੋ ਜੋ ਕਹਿੰਦਾ ਇਹਦਾ ਕੰਮ ਹਾਂ ਨੂੰ ਕਰਨ ਜਾ ਕੇ ਨੇਤਰ ਬੋਲ ਹਲ ਬਣ ਜਾਗਾ ਨੇ ਤਿਵਦਾ ਇੱਕ ਸਾਰੀ ਸ੍ਰਿਸ਼ਟੀ ਨੂੰ ਇੱਕ ਅੱਖ ਦੇ ਝਮਕੇ ਨਾਲ ਖਤਮ ਕਰ ਸਕਦਾ ਪੈਦਾ ਕਰ ਸਕਦਾ ਇਹ ਤੇ ਦੇਰ ਕਾਦੀ ਹੈ ਐ ਨਹੀਂ ਹੈਗਾ ਵੀ ਚਲੋ ਕੀ ਤਾਂ ਵਜਨ ਠੀਕ ਨਹੀਂ ਹੈਗਾ ਵਾਹਾਂ ਦੇ ਵਜਨ ਕਰ ਦਾਂਗੇ ਥੋੜੀ ਫਰਕ ਇਹ ਨਹੀਂ ਹੋ ਸਕਦਾ ਹੁਣੇ ਕਰ ਹੁਣੇ ਹੁਣੇ ਹੋਣੀ ਚਾਹੀਦੀ ਹੈ ਹਣ ਭਣ ਜਾ ਕੇ ਨੇਤਰ ਫੋੜ ਚੱਟ ਪੱਟ ਤੇ ਜਦ ਤਰੀਕ ਤਾਂ ਤਾਂ ਆਵੇ ਜੇ ਕੁਝ ਹੋਵੇ ਨਹੀਂ ਕਰਦਾ ਤੇਰੇ ਸਭ ਕੁਝ ਹੈ ਕਰਦਾ ਤੇਰੇ ਸਭ ਕੁਝ ਹੈ ਜੇ ਸਭ ਕੁਝ ਹੈ ਫਿਰ ਦੇ ਦੇ ਫਿਰ ਤਰੀਕਾ ਦੀ ਹੈ ਇਹ ਮੇਰੇ ਚ ਨੁਕਸ ਦੱਸ ਕੀ ਹੈ ਇਹ ਮੇਰੀ ਕਮੀ ਦੱਸ ਹੂੰ ਜਿਸ ਦਾ ਮੰਤਰ ਨਾ ਜਾਣਦਾ ਹੋਰ ਇਹ ਮੰਤਰ ਤਾਂ ਹੋਰ ਕੋਈ ਜਾਣਦਾ ਨਹੀਂ ਫਿਰ ਹਰ ਪੜਨਾ ਮੰਤਰ ਨਹੀਂ ਕੋਈ ਜਾਣਦਾ ਤੇ ਤੇ ਬਿਨਾ ਇਹ ਹੁਕਮ ਤੇਰੇ ਕੋਲ ਹੀ ਹੈ ਬੀਜ ਮੰਤਰ ਹੈ ਇਹ ਹਰਨ ਭਰਨ ਦਾ ਮੰਤਰ ਬੀਜ ਮੰਤਰ ਹੈ ਸਾਰੇ ਮੰਤਰਾਂ ਦਾ ਬੀਜ ਇਹੀ ਹੈ ਗੁਰਬਾਣੀ ਜਿਹੜੀ ਹੈ ਮੰਤਰ ਹੈ ਇਹਦਾ ਬੀਜ ਕੀ ਹੈ ਬੀਜ ਹੁਕਮ ਹੈ ਇਹਦਾ ਬੀਜ ਮੰਤਰ ਹੁਕਮ ਨੂੰ ਕਹਿੰਦੇ ਨੇ ਹੁਕਮ ਹੈ ਬੀਜ ਮੰਤਰ ਜੋ ਦੀ ਇੱਛਾ ਹੋਈ ਬੀਜ ਮੰਤਰ ਹੈ ਆਨੰਦ ਰੂਪ ਮੰਗਲ ਸਦ ਜਾ ਕੇ ਆਨੰਦ ਰੂਪ ਮੰਗਲ ਸਦ ਜਾ ਕੇ ਤੇਰੇ ਘਰ ਦੇ ਵਿੱਚ ਤਾਂ ਸਦਾ ਹੀ ਆਨੰਦ ਰਹਿੰਦਾ ਮੰਗਲ ਰਹਿੰਦਾ ਤੇ ਸਾਡੇ ਥੋੜਾ ਜਿਹਾ ਮੰਗਲ ਹੈ ਵੀ ਕਰਦਾ ਠੀਕ ਸਰਬ ਭੋਗ ਸੁਣੀਏ ਘਰ ਦਾ ਕੈ ਨਾਲੇ ਕਹਿੰਦੇ ਸਾਰਾ ਕੁਝ ਤੇਰੇ ਘਰ ਹੈ ਕਰਦਾ ਤੇਰੇ ਸਭ ਕੁਝ ਹੈ ਕੋਈ ਘਾਟਾ ਨਹੀਂ ਸਰਬ ਭੋਗ ਸੁਣੀਏ ਘਰ ਦਾ ਇਹ ਅਸੀਂ ਸੁਣਦੇ ਹਾਂ ਵੀ ਸਾਰਾ ਕੁਝ ਤੇਰੇ ਘਰ ਹੈ ਰਾਜ ਮਹਾਰਾਜ ਜੋਗ ਮੈਂ ਜੋਗੀ ਤਪ ਮੈਂ ਤਪੀਸਰ ਗ੍ਰਸਤ ਮੈਂ ਭੋਗੀ ਰਾਜਾ ਦੇ ਵਿੱਚ ਤੂੰ ਰਾਜਾ ਸਭ ਤੋਂ ਵੱਡਾ ਵਿਸ਼ਨੂੰ ਵੀ ਵਿਸ਼ਨੂੰ ਕਹਿੰਦਾ ਮੈਂ ਉਹਦਾ ਅਵਤਾਰ ਹਾਂ ਆ ਜੋਗੀ ਸ਼ਿਵ ਜੀ ਕਹਿੰਦਾ ਮੈਂ ਉਹਦਾ ਅਵਤਾਰ ਹਾਂ ਸ਼ਿਵ ਜੀ ਵੀ ਕਹਾਂ ਤੈਨੂੰ ਮੰਨਦਾ ਆਪਣਾ ਸੁਪਰੀਮ ਵਿਸ਼ਨੂੰ ਵੀ ਤੈਨੂੰ ਮੰਨਦਾ ਰਾਜਾ ਦਾ ਰਾਜਾ ਤੂੰ ਜੋਗੀਆਂ ਦਾ ਜੋਗੀ ਹੈ ਉਹ ਵੀ ਥੱਲੇ ਕਰ ਲੈ ਤਪ ਮਹਿ ਤਪੀਸਰ ਗ੍ਰਸਤ ਮਹਿ ਭੋਗੀ ਤਪਿਆਂ ਤਪੀਸਰ ਸਾਰਾ ਨਾ ਬਣਾ ਤਪੀਸਰ ਵੀ ਤੈਨੂੰ ਇਹ ਤੇ ਹੁੰਦੇ ਨੇ ਉੱਥੇ ਪਹੁੰਚ ਲੈ ਉਹ ਤਪੀਸਰ ਤੂੰ ਫੇ ਬੜਾ ਹੀ ਆ ਨਾ ਸਾਰਿਆਂ ਨੂੰ ਗ੍ਰਸਤ ਮਹਿ ਭੋਗੀ ਗ੍ਰਸਤ ਵਾਲੇ ਭੋਗੀ ਮੰਨਦੇ ਨੇ ਵੀ ਉਹ ਤਾਂ ਤੋਂ ਹੀ ਮੰਗਦੇ ਨੇ ਸਭ ਕੁਝ ਇਹ ਸਾਰਾ ਤੇਰੇ ਘਰ ਸਭ ਕੁਝ ਹੈ ਇਹ ਚੀਜ਼ਾਂ ਨੇ ਤੇਰੇ ਘਰ ਰਾਜ ਸਭ ਤੋਂ ਵੱਡਾ ਤੇਰਾ ਅਵਨਾਸ਼ੀ ਰਾਜ ਜੋਗ ਸਭ ਤੋਂ ਵੱਡਾ ਤੇਰਾ ਸਭ ਤੋਂ ਵੱਡਾ ਤਪ ਤੇਰਾ ਭੁੱਖ ਕੋਈ ਨਹੀਂ ਭੋਗੀ ਸਾਰਾ ਕ੍ਰਿਸ ਤੇਰੀ ਹੋਈ ਆ ਹਾਲਾਤ ਹੋਰ ਕੀ ਦੀ ਜੀ ਜੰਤ ਕੇ ਠਾਕਰਾ ਇਹ ਕੀ ਦੀ ਆ ਜਨਤਾ ਦੀ ਤੇਰਾ ਹੀ ਆ ਕ੍ਰਿਸ ਦਾ ਹਾਲਾਤ ਤੇਰੀ ਹੋਈ ਆ ਐਡੀ ਬੜੀ ਦਸ ਕਿਹਦੀ ਹਾਲਾਤ ਹੈ ਇਹਨਾਂ ਟੱਬਰ ਦਾ ना कृष्टी है तेरे वर्गा कोई न राजा तेरे वर्गा कोई न योगी है तेरे वर्गा कोई न तपीसर है तेरे वर्गा कोई चाहे चाहे संता ने नहीं पाया साधा ने नहीं पाया भगता ने सुख पाया त्याग के तेरे साध संत कितने गए ਕਿੱਥੇ ਗਏ ਬ੍ਰਹਮ ਗਿਆਨੀ ਮਹਾਪੁਰਸ਼ ਕਿੱਥੇ ਗਏ ਕਿਤੇ ਵੀ ਨਹੀਂ ਜਗ੍ਹਾ ਹੀ ਨਹੀਂ ਕਿਤੇ ਕਿਤੇ ਕੋਈ ਜਗ੍ਹਾ ਨਹੀਂ ਹੈ ਨਾ ਵਾਸਤੇ ਭਗਤਾਂ ਨਾ ਸਾਧ ਦੇ ਲਿਖ ਸਿੱਲੇ ਖੇਡ ਬਾਣੀਆਂ ਨਾ ਸੰਤ ਦੇ ਸਿੱਲੇ ਖੇਡ ਬਾਣੀਆਂ ਨਾ ਕਿਸੇ ਸਾਧ ਨੂੰ ਗਿਆਨ ਹੋਇਆ ਨਾ ਕਿਸੇ ਸੰਤ ਨੂੰ ਗਿਆਨ ਹੋਇਆ ਗਿਆਨ ਭਗਤਾਂ ਨੂੰ ਹੋਇਆ ਸੰਤਾਂ ਚੋਂ ਆਏ ਭਗਤ ਸੰਤਾਂ ਚੋਂ ਆਏ ਭਗਤ ਬਣੇ ਜੋਗੀਆਂ ਚੋਂ ਆਏ ਭਗਤ ਬਣੇ ਇਸਲਾਮ ਜੋ ਆਏ ਤਾਂ ਭਗਤ ਬਣੇ ਭਗਤਾਂ ਨੂੰ ਕੁਝ ਮਿਲਿਆ ਬਾਕੀ ਮਿਲਿਆ ਨਹੀਂ ਕੁਝ ਸੰਤਾਂ ਜੋ ਆਇਆ ਕਬੀਰ ਭਗਤ ਬਣਿਆ ਸਾਰੇ ਭਗਤ ਸੰਤਾਂ ਜੋ ਆਏ ਭਗਤ ਭਗਤਾਂ ਦੇ ਥੱਲੇ ਗੜ ਬਾਣੀਏ ਸੰਤ ਸੰਤ ਤਾਂ ਹੀ ਬਨਾਰਸ ਕੇ ਠੱਗ ਹਰ ਕਾ ਸੰਤ ਹੁੰਦਾ ਸੰਤ ਹੁੰਦਾ ਹੀ ਨਹੀਂ ਜਦੋਂ ਇਹ ਸੰਤ ਕਹਿਣ ਲੱਗੇ ਆਪਣੇ ਆਪ ਨੂੰ ਸੰਤ ਕਹਿਣ ਲੱਗੇ ਤਾਂ ਕਲੇ ਨੇ ਬਾ ਹਰ ਕੇ ਸੰਤ ਜੀ ਨਾ ਬਣੇ ਕਿਸੇ ਦੇ ਨਹੀਂ ਬਣੇ ਇਹ ਹੋ ਗਏ ਦਖਸਮੇ ਇਹ ਹੋ ਗਏ ਛੁੱਟੇ ਤਿਲ ਬੁਆੜ ਜਿਉ ਜੰਗਲੀ ਤਿਲ ਬਣ ਗਏ ਜਿਨ੍ਹਾਂ ਦੇ ਵਿੱਚ ਸਵਾਏ ਸੰਤੋ ਨੇ ਛੁੱਟੇ ਤਿਲ ਬੁਆੜ ਜਿਉ ਸੁੱਜੇ ਅੰਦਰ ਖੇਤ ਸੁੱਜੇ ਫਿਰਦੇ ਨੇ ਕੋਈ ਰੱਖਾ ਹੀ ਨਹੀਂ ਸੰਤਾਂ ਦਾ ਇਹਨਾਂ ਦਾ ਇਹ ਗੱਲ ਇਹਨਾਂ ਨੂੰ ਕਹੀ ਸੀ ਸੰਤਾਂ ਨੂੰ ਔਰ ਕਿਹਨੂੰ ਕਹਿਣੀ ਸੀ ਇਹਨਾਂ ਨੂੰ ਕਹੀ ਸੀ ਇਹ ਆਏ ਨਾ ਇਹ ਆ ਜਿਹੜੇ ਪ੍ਰਚਾਰਕ ਦੇ ਅਦੂਏ ਮੀਣੇ ਮੂਣੇ ਇਹਨਾਂ ਨੂੰ ਕਹੀ ਸੀ ਨਾਨਕ ਤਿਸ ਪੁਰਖ ਦਾ ਕਿਨੇ ਅੰਤ ਨਾ ਪਾਇਆ ਨਾਨਕ ਤਿਸ ਪੁਰਖ ਦਾ ਕਿਨੇ ਅੰਤ ਨਾ ਪਾਇਆ ਕੋਈ ਪੁਰਖ ਦਾ ਤਿਸ ਪੁਰਖ ਦਾ ਉਹ ਇਹ ਪੁਰਖ ਹੈ ਨਹੀਂ ਜਿਹਦਾ ਅੰਤ ਨਹੀਂ ਪਾਇਆ ਕਿਹਨੇ ਨਹੀਂ ਪਾਇਆ ਭਗਤਾਂ ਨੇ ਤੇ ਆਏ ਕਹੇ ਭਗਤਾਂ ਨੇ ਸੁਖਤਾ ਤੋਂ ਪਾ ਲਿਆ ਪਰ ਉਸ ਪੁਰਖ ਦਾ ਅੰਤ ਨਹੀਂ ਪਾਇਆ ਨਾਨਕ ਕਿਸ ਕਿਨੇ ਅੰਤ ਨਾ ਪਾਇਆ ਉਸ ਪੁਰਖ ਨੂੰ ਮਹਾਪੁਰਖਾਂ ਨੇ ਆਪਣਾ ਕੈਦੀ ਬਣਾਇਆ ਬਸ ਕੀਤਾ ਇਹ ਪ੍ਰੇਮ ਦੀਆਂ ਡੋਰੀਆਂ ਪਾ ਕੇ ਜਿਹੜੇ ਭਗਤ ਬਸ ਇਹਨਾਂ ਨੇ ਬਸ ਕਰਦੇ ਕਹਿੰਦੇ ਨੇ ਭਗਤ ਉਹ ਭਗਤ ਸੰਤੇ ਨੇ ਇਹ ਭਗਤ ਨਹੀਂ ਹਨ ਆ ਜਿਹੜੇ ਭਗਤ ਬੋਲ ਰਿਹਾ ਇਹ ਕਹਿ ਰਿਹਾ ਧਿਆਏ ਧਿਆਏ ਭਗਤਾਂ ਸੁਖ ਪਾਇਆ ਨਾਲ ਉੱਥੇ ਪੁਰਖਾ ਕਹਿੰਦੇ ਅੰਤ ਨਾ ਪਾਇਆ ਇਹ ਤਾਂ ਉਹ ਕਹਿੰਦੇ ਤਿਸ ਪੁਰਖਾ ਕਹਿੰਦੇ ਅੰਤ ਨਾ ਪਾਇਆ ਪਰ ਜਿਨ੍ਹਾਂ ਨੇ ਬਸ ਕੀਤਾ ਰੱਬ ਨੂੰ ਭਗਤਾਂ ਨੇ ਕੀਤਾ ਪ੍ਰੇਮ ਦੀਆਂ ਡੋਰੀਆਂ ਪਾ ਕੇ ਉਹ ਐ ਸੰਤ ਤੇ ਡੁਪਲੀਕੇਟ ਉਹ ਇਹ ਕਹਿੰਦੇ ਨੇ ਉਹ ਕਹਿੰਦੇ ਨੇ ਅੰਤ ਨਹੀਂ ਪਾਇਆ ਇਹਨਾਂ ਨੇ ਬਸ ਜਿਹਨੂੰ ਬਸ ਕਰ ਲਿਆ ਅੰਤ ਤਾਂ ਪਾ ਲਿਆ ਉਹਦੀ ਸ਼ਕਤੀ ਦਾ ਅੰਤ ਪਾ ਕੇ ਬਸ ਚਹੂ ਜੇ ਸੱਪ ਫੜ ਲਿਆ ਬੰਗਾਲੇ ਨੇ ਪਟਾਰੀ ਚ ਪਾ ਲਿਆ ਉਹਦਾ ਅੰਤ ਪਾ ਲਿਆ ਉਹਦੀ ਤਾਕਤ ਦਾ ਉਹਦੀ ਅਕਲ ਦਾ ਅੰਤ ਪਾ ਕੇ ਅਸੀਂ ਉਹਨੂੰ ਪਟਾਰੀ 'ਚ ਬੰਦ ਕਰ ਸਕਦੇ ਜੇ ਇਹਨਾਂ ਨੇ ਭਗਤਾਂ ਨੇ ਬਸ ਕਰ ਲਿਆ ਉਹਦਾ ਅੰਤ ਪਾ ਲਿਆ ਇਹਨਾਂ ਨੇ ਤਾਂ ਗੁਰਬਾਣੀ ਕਹਿੰਦੇ ਅੰਤ ਕੋ ਪਾਵਨ ਜੋਗ ਹੈ ਆਏ ਸੋ ਅੰਤ ਇਹਨਾਂ ਦੇ ਪੱਲੇ ਕੱਖ ਵੀ ਨਹੀਂ ਸਭ ਕੋ ਉਗਾਇਆ ਹੋਇਆ ਇਹਨਾਂ ਨੇ ਦਿਖਾਉਣ ਕੀ ਹੈ ਤੁਹਾਡੇ ਪੱਲੇ ਕਹਿੰਦੇ ਰਹੇ ਨੇ ਪਬਲਿਕ ਨੂੰ ਹੁਣ ਤੱਕ ਪਰ ਹੁਣ ਜਵਾਬ ਦੇਣਾ ਪਊਗਾ ਹੁਣ ਪਤਾ ਲੱਗ ਜੂਗਾ ਪਰਦਾ ਹੀ ਚੱਕਿਆ ਜਾਣਾ ਚੱਕਿਆ ਹੀ ਆ ਪਰਦਾ ਪੱਲੇ ਕੀ ਸੀ ਇਹਨਾਂ ਦੇ ਭਗਤ ਜਦ ਆਏ ਨੇ ਭਗਤੀ ਲਹਿਰ ਪ੍ਰਗਟ ਹੋਈ ਹੈ ਪੜਦਾ ਇਹਨਾਂ ਦਾ ਚੱਕਿਆ ਗਿਆ ਜਦੇ ਪੜਦਾ ਹੁੰਦਾ ਹੀ ਨਹੀਂ ਜੇ ਪੜਦਾ ਹੋਵੇ ਤਾਂ ਭਰਮ ਦਾ ਹੀ ਪੜਦਾ ਹੈ ਪੜਦਾ ਨਹੀਂ ਹੈ ਕੋਈ ਭਰਮ ਹੈ ਲੋਕਾਂ ਨੂੰ ਵੀ ਇਹ ਸੰਤ ਨੇ ਉਹ ਭਰਮ ਦੂਰ ਹੋ ਗਿਆ ਪੜਦਾ ਚੱਕਿਆ ਗਿਆ ਝੂਠ ਕੀ ਹੁੰਦਾ ਕੀ ਹੁੰਦਾ ਝੂਠ ਭਰਮ ਕੀ ਹੁੰਦਾ ਬਾਅਦ ਵਿੱਚ ਕੀ ਕਹੀਏ ਭਰਮ ਜਿਆਦਾ ਮਾਨਿਆ ਹੋਏ ਨਾ ਕੈਸਾ ਇਹਨਾਂ ਨੂੰ ਸੰਤ ਮੰਨਦਾ ਸੰਤ ਹੈ ਨਹੀਂ ਲਾਹੀ ਭਰਮ ਹੋਰ ਭਰਮ ਕੀ ਹੈ ਜਿਆਦਾ ਮਾਨਿਆ ਹੋਏ ਨਾ ਕੈਸਾ ਦੁਨੀਆ ਨੂੰ ਮੰਨਦੀ ਹੈ ਸੰਤ ਸੰਤ ਹੈ ਨਹੀਂ ਆਹੀ ਭਰਮ ਹੈ ਹੋਰ ਭਰਮ ਹੁੰਦਾ ਕੀ ਹੈ ਸਾਬਤ ਹੋ ਜਾਣਾ ਵੀ ਇਹ ਸੰਤ ਨਹੀਂ ਭਰਮ ਦੂਰ ਹੋ ਗਿਆ ਆਪੇ ਨੰਗੇ ਹੋ ਗਏ ਸਾਰੇ ਜਾ ਕੀ ਲੀਲਾ ਕੀ ਮਿਤ ਨਹੀਂ ਸਿੱਖੀ ਦਾ ਪ੍ਰਚਾਰ ਕਰਦੇ ਨੇ ਸਿੱਖ ਆਪੇ ਨਹੀਂ ਪਰਦਾ ਚੱਕਿਆ ਗਿਆ ਨੰਗੇ ਹੋ ਗਏ ਸਾਰੇ